ਰਾਂਦ ਦੁਖੇ ਦੇ ਲੋਲੀ ਦੇ ਰਾਂਦ ਦੁਖੇ ਦੇ ਲੋਲੀ ਤਕੁਮਾਰ ਆਨ ਗੁਲੇ ਸੇ ਮਦੀ ਮਮਤਾ ਚੈਨ ਨ ਪੈਸੀ ਪੈ ਰੰਗ ਰੰਗ ਦੇ ਇਤ ਫੁੱਲ ਖਿਲਸਨ ਤੇਰਾ ਰੰਗ ਨ ਕੋਈ ਆਪਣੇ ਸੇ ਮਦੀ ਮਮਤਾ ਚੈਨ ਨ ਪੈਸੀ ترکیر دا وقت جیا سے رو مجرو کرلا سے تدی ہک ہک گال کو سا کو کون دلا سے دے سی مدی ممتا چین نہ پیسی